ਭਾਗ ਪਹਿਲਾ everything is naked I am pregnant हां मैं ਮਾਇਰਾ ਹਾਂ ਮਾਇਰਾ ਮਤਲਬ ब्यूटीफुल ਪਰ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਮਾਇਰਾ ਸ਼ਬਦ ਦਾ ਅਰਥ ਇਹ ਹੋਵੇਗਾ ਆਈ ਐਮ ਪ੍ਰੈਗਨੈਂਟ ਕਿਉਂਕਿ ਹਰ ਮਨੁੱਖ ਹਰ ਚੀਜ਼ ਦੇ ਅਰਥ ਆਪਣੇ ਹਿਸਾਬ ਨਾਲ ਸੋਚਦਾ ਹੈ no no you are pregnant ਕੀ ਤੁਹਾਡੇ ਅੰਦਰ ਸੁਪਨੇ ਨਹੀਂ ਬਣਦੇ ਕੀ ਤੁਹਾਡੇ ਅੰਦਰੋਂ ਇੱਛਾਵਾਂ ਜਨਮ ਨਹੀਂ ਲੈਂਦੀਆਂ ਕੀ ਤੁਹਾਡੇ ਅੰਦਰ ਖਿਆਲ ਨਹੀਂ ਹਿਲਦੇ ਹਰ ਸ਼ਖਸ ਦੇ ਅੰਦਰ ਕੁਝ ਬਣਦਾ ਹੈ ਜਨਮਦਾ ਹੈ एवरीवन इज प्रेग्नेंट ਮਾਇਰਾ ਇਸੇ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੀ ਬਹੁਤ ਖੂਬਸੂਰਤ ਕੁੜੀ ਇਸ ਚਿੱਤਰਕਾਰ ਦੇ ਖਿਆਲਾਂ ਦਾ ਹਿੱਸਾ ਹੈ ਜੋ ਉਸ ਦੇ ਬਾਰੇ ਹਰ ਰੋਜ਼ ਜਾਂ ਕੁਝ ਦਿਨਾਂ ਦੇ ਵਕਫੇ ਬਾਅਦ ਆਪਣੀ ਡਾਇਰੀ ਵਿੱਚ ਕੁਝ ਨਾ ਕੁਝ ਲਿਖਦਾ ਹੈ ਤੇ ਉਸ ਬਾਰੇ ਜੋ ਵੀ ਸੋਚਦਾ ਹੈ ਜਾਂ ਉਸ ਕੁੜੀ ਦਾ ਲਿਖਿਆ ਪੜ੍ਹਦਾ ਹੈ ਅਤੇ ਉਸ ਨਾਲ ਕੀਤੀ ਹਰ ਗੱਲਬਾਤ ਸਭ ਕੁਝ ਆਪਣੀ ਡਾਇਰੀ ਵਿੱਚ ਉਤਾਰ ਲੈਂਦਾ ਹੈ ਇਹ ਬਹੁਤ ਸੋਹਣਾ ਸ਼ਹਿਰ ਹੈ ਚਾਰੇ ਪਾਸਿਆਂ ਤੋਂ ਬਹੁਤ ਹਰਿਆਲੀ ਅਤੇ ਛੋਟੇ-ਛੋਟੇ ਪਿੰਡਾਂ ਨਾਲ ਘਿਰਿਆ ਹੋਇਆ ਇਸ ਸ਼ਹਿਰ ਵਿੱਚ ਇੱਕ ਬਹੁਤ ਵੱਡੇ ਤੇ ਸੋਹਣੇ ਘਰ ਵਿੱਚ ਇੱਕ ਪੇਸ਼ੇਵਰ ਤੇ ਕਾਫੀ ਮਸ਼ਹੂਰ ਚਿੱਤਰਕਾਰ ਰਹਿੰਦਾ ਹੈ ਇਹ ਆਦਮੀ ਆਮ ਲੋਕਾਂ ਵਰਗਾ ਨਹੀਂ ਹੈ ਇਹ ਖਬਰ ਨੂੰ ਹਮੇਸ਼ਾ ਪੁੱਠੇ ਪਾਸਿਓਂ ਪੜ੍ਹਨਾ ਸ਼ੁਰੂ ਕਰਦਾ ਹੈ ਪਹਿਲਾਂ ਆਖਰੀ ਪੰਨਾ ਪੜ੍ਹਦਾ ਹੈ ਸਵੇਰ ਦੀ ਚਾਹ ਆਪ ਬਣਾਉਂਦਾ ਹੈ ਭਾਵੇਂ ਕਿ ਇਸ ਦੀ ਪਤਨੀ ਇਸ ਲਈ ਚਾਹ ਬਣਾਉਣਾ ਚਾਹੁੰਦੀ ਹੈ ਇਸ ਆਦਮੀ ਨੂੰ ਸਿਰਫ ਸ਼ਾਂਤੀ ਚਾਹੀਦੀ ਹੈ ਇਹ ਇਕੱਲਾ ਚੁੱਪ ਅਤੇ ਸ਼ਾਂਤ ਰਹਿਣਾ ਪਸੰਦ ਕਰਦਾ ਹੈ ਇਸ ਨੂੰ ਕਿਸੇ ਗੱਲ ਦੀ ਖੁਸ਼ੀ ਨਹੀਂ ਹੁੰਦੀ ਨਾ ਹੀ ਇਹ ਕਦੇ ਉਦਾਸ ਹੁੰਦਾ ਹੈ ਇਸ ਦੀ ਪਤਨੀ ਇਸ ਨੂੰ ਪੱਥਰ ਦਿਲ ਆਦਮੀ ਆਖਦੀ ਹੈ ਇਸ ਦੀ ਇੱਕ ਦੋਸਤ ਹੈ ਉਹ ਮੈਨਿਸ਼ ਗਰਲ ਹੈ ਉਹ ਜਵਾਨ ਕੁੜੀ ਹੈ ਜੋ ਹਾਲੇ ਵਿਆਹੀ ਨਹੀਂ ਉਹ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਹੈ ਅਤੇ ਹਮੇਸ਼ਾ ਕਿਤੇ ਵੀ ਆਉਂਦੀ ਜਾਂਦੀ ਇੱਕ ਕੁੜੀ ਨੂੰ ਆਪਣੇ ਨਾਲ ਰੱਖਦੀ ਹੈ ਉਹ ਕਾਲਜ ਵਿੱਚ ਪੜ੍ਹਦੀ ਅਤੇ ਹੋਸਟਲ ਵਿੱਚ ਰਹਿੰਦੀ ਹੈ ਉਹ ਕਦੀ ਇਕੱਲੀ ਨਹੀਂ ਸੌਂਦੀ ਉਸ ਨੂੰ ਹਮੇਸ਼ਾ ਇੱਕ ਕੁੜੀ ਆਪਣੇ ਨਾਲ ਸੌਣ ਲਈ ਚਾਹੀਦੀ ਹੈ ਉਹ ਕਿਤੇ ਨਾ ਕਿਤੇ ਤੁਰੰਦਰੋਂ ਆਪਣੇ ਆਪ ਨੂੰ ਮੁੰਡਾ ਮਹਿਸੂਸ ਕਰਦੀ ਹੈ ਇਸ ਚਿੱਤਰਕਾਰ ਦੇ ਅਜੀਬ ਦੋਸਤਾਂ ਵਿੱਚੋਂ ਇੱਕ ਅਜੀਹਾ ਵੀ ਹੈ ਜੋ ਇੱਕ ਅਜੀਬ ਬਿਮਾਰੀ ਦਾ ਸ਼ਿਕਾਰ ਹੈ ਉਹ ਆਪਣਾ ਪਿਸ਼ਾਬ ਪੀਂਦਾ ਹੈ ਇਸ ਭੈੜੀ ਆਦਤ ਨੂੰ ਛੱਡਣ ਲਈ ਉਹ ਪਿਛਲੇ 1 ਸਾਲ ਤੋਂ ਟ੍ਰੀਟਮੈਂਟ ਲੈ ਰਿਹਾ ਹੈ ਪਰ ਉਸ ਦੀ ਇਸ ਬਿਮਾਰੀ ਦੇ ਬਾਰੇ ਉਸ ਦੇ ਡਾਕਟਰ ਅਤੇ ਇਸ ਚਿੱਤਰਕਾਰ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਪਤਾ ਇਸ ਦਾ ਇੱਕ ਅਜਿਹਾ ਦੋਸਤ ਵੀ ਹੈ ਜਿਸ ਨੂੰ ਬੋਲਣ ਦਾ ਦੌਰਾ ਪੈਂਦਾ ਹੈ ਉਹ 2-2 ਘੰਟੇ ਲਗਾਤਾਰ ਬੋਲਦਾ ਰਹਿੰਦਾ ਹੈ ਇੱਕ ਗੱਲ ਨੂੰ 5 ਜਾਂ 6 ਵਾਰ ਦੁਹਰਾਉਂਦਾ ਹੈ ਅਜਿਹੇ ਅਜੀਬ ਲੋਕਾਂ ਵਿੱਚ ਕਿਰਿਆ ਹੋਇਆ ਇਹ ਚਿੱਤਰਕਾਰ ਇਹਨਾਂ ਲੋਕਾਂ ਬਾਰੇ ਕਦੀ ਨਹੀਂ ਸੋਚਦਾ ਉਹ ਬਹੁਤ ਘੱਟ ਸੋਚਦਾ ਹੈ ਅਤੇ ਆਮ ਤੌਰ ਤੇ ਉਸ ਦੇ ਦਿਮਾਗ ਵਿੱਚ ਉਸ ਦੀ ਇੱਕ ਹੀ ਦੋਸਤ ਦਾ ਖਿਆਲ ਰਹਿੰਦਾ ਹੈ ਉਹ ਹੈ ਮਾਇਰਾ ਜੋ ਉਸ ਦੀ ਫੇਸਬੁੱਕ ਫਰੈਂਡ ਹੈ ਇਹ ਚਿੱਤਰਕਾਰ ਚਾਹੁੰਦਾ ਹੈ ਕਿ ਉਸ ਦੀ ਪਤਨੀ ਉਸ ਦੀ ਡਾਇਰੀ ਨੂੰ ਕਦੇ ਨਾ ਪੜ੍ਹੇ ਕਿਉਂਕਿ ਡਾਇਰੀ ਵਿੱਚ ਉਹ ਸਭ ਕੁਝ ਤਕਰੀਬਨ ਮਾਇਰਾ ਬਾਰੇ ਹੀ ਲਿਖਦਾ ਹੈ ਕਿਸੇ ਵੀ ਥਾਂ ਤੇ ਕਿਸੇ ਕੁੜੀ ਜਾਂ ਔਰਤ ਦੀ ਹਾਜ਼ਰੀ ਉਸ ਜਗ੍ਹਾ ਨੂੰ ਇੱਕ ਵੱਖਰੀ ਰੌਣਕ ਨਾਲ ਭਰ ਦਿੰਦੀ ਹੈ ਜੇਕਰ ਉਹ ਖੂਬਸੂਰਤ ਹੋਵੇ ਤਾਂ ਇਹ ਉਸ ਤੋਂ ਵੀ ਵੱਡੀ ਗੱਲ ਹੈ ਬਿਸ਼ਰਤੇ ਉਹ ਤੁਹਾਡੀ ਭੈਣ ਜਾਂ ਧੀ ਨਾ ਹੋਵੇ ਵੈਸੇ ਖੂਬਸੂਰਤੀ ਦੁਨੀਆ ਵਿੱਚ ਹਰ ਜਗ੍ਹਾ ਤੇ ਹੈ ਧਰਤੀ ਦੇ ਹਰ ਹਿੱਸੇ ਤੇ ਅਸਮਾਨ ਦੇ ਵਿੱਚ ਵੀ ਤੁਸੀਂ ਕਿਸੇ ਵੀ ਮਹੱਲੇ ਜਾਂ ਗਲੀ ਵਿੱਚ ਚਲੇ ਜਾਣਾ ਉੱਥੇ ਬਹੁਤ ਬੱਚੇ ਮਿਲ ਜਾਣਗੇ ਕੁਝ ਠੀਕ-ਠਾਕ ਲੱਗਣ ਵਾਲੇ ਆਦਮੀ ਮਿਲ ਜਾਣਗੇ ਪਰ ਉੱਥੇ ਕੱਟੋ ਕੱਟ ਇੱਕ ਔਰਤ ਜਾਂ ਕੁੜੀ ਅਜਿਹੀ ਜ਼ਰੂਰ ਮਿਲ ਜਾਵੇਗੀ ਜੋ ਖੂਬਸੂਰਤ ਹੋਵੇਗੀ ਕੁਦਰਤ ਨੇ ਮੇਰੇ ਨਾਲ ਵੀ ਥੋੜੀ ਜਿਹੀ ਲਿਹਾਜ਼ ਕੀਤੀ ਹੈ ਮੇਰੀ ਇੱਕ ਫੇਸਬੁੱਕ ਫਰੈਂਡ ਹੈ ਮਾਇਰਾ ਬਹੁਤ ਖੂਬਸੂਰਤ ਹੈ ਮੈਂ ਮਾਇਰਾ ਬਾਰੇ ਹਾਲੇ ਬਹੁਤਾ ਨਹੀਂ ਜਾਣਦਾ ਇਹ ਪੰਜਾਬੀ ਕੁੜੀ ਹੈ ਭਾਵੇਂ ਪੰਜਾਬੀ ਕੁੜੀਆਂ ਦੇ ਅਜਿਹੇ ਨਾਮ ਨਹੀਂ ਹੁੰਦੇ ਪਰ ਲੋਕ ਫੇਸਬੁੱਕ ਤੇ ਇਸ ਤਰ੍ਹਾਂ ਦੇ ਅਜੀਬੋ-ਗਰੀਬ ਨਾਮ ਤੇ ਅਕਾਊਂਟ ਬਣਾ ਲੈਂਦੇ ਹਨ ਵੈਸੇ ਜ਼ਿੰਦਗੀ ਦੇ ਇਸ ਸਮੇਂ ਵਿੱਚ ਇਸ ਗੱਲ ਦਾ ਮੈਂ ਉਨਾ ਸਵਾਦ ਨਹੀਂ ਲੈ ਸਕਦਾ ਜਿੰਨਾ ਜਵਾਨ ਹੁੰਦੇ ਲੋਕ ਸਿਰਫ ਕਿਸੇ ਕੁੜੀ ਦੇ ਦੋਸਤ ਹੋਣ ਨਾਲ ਭਰੇ-ਭਰੇ ਮਹਿਸੂਸ ਕਰਦੇ ਹਨ ਭਾਵੇਂ ਮੈਂ ਬੁੱਢਾ ਨਹੀਂ ਹਾਂ ਪਰ ਪਿਛਲੇ 15 ਸਾਲਾਂ ਵਿੱਚ ਜੋ ਹੁੰਦਾ ਰਿਹਾ ਉਸ ਨੇ ਮੇਰੇ ਲਈ ਖੂਬਸੂਰਤੀ ਅਤੇ ਔਰਤ ਜਾਂ ਕੁੜੀ ਦੇ ਅਰਥ ਬਦਲ ਦਿੱਤੇ ਹਨ ਆਮ ਤੌਰ ਤੇ ਮੈਂ ਕਿਸੇ ਨੂੰ ਵੀ ਮਿਲਣਾ ਪਸੰਦ ਨਹੀਂ ਕਰਦਾ ਨਾ ਹੀ ਮੈਂ ਚਾਹੁੰਦਾ ਹਾਂ ਕਿ ਕੋਈ ਵੀ ਮੇਰੇ ਕੋਲ ਘਰ ਮੈਨੂੰ ਮਿਲਣਾ ਆਵੇ ਪਰ ਇਸ ਕੁੜੀ ਨੂੰ ਮਿਲਣ ਬਾਰੇ ਕਈ ਵਾਰ ਖਿਆਲ ਆਉਂਦਾ ਰਹਿੰਦਾ ਹੈ ਕਈ ਵਾਰ ਉਹ ਅਜੀਹਾ ਕੁਝ ਨਾ ਕੁਝ ਕਰਦੀ ਹੈ ਜਿਸ ਤੋਂ ਉਸ ਨੂੰ ਮਿਲਣ ਬਾਰੇ ਖਿਆਲ ਸਤਾਉਣ ਲੱਗਦਾ ਹੈ ਉਸਨੇ ਇੱਕ ਦਿਨ ਆਪਣੀ ਕਿਤਾਬ ਪੜ੍ਹਦੀ ਦੀ ਫੋਟੋ ਫੇਸਬੁੱਕ ਤੇ ਪੋਸਟ ਕੀਤੀ ਸੀ ਉਹ ਸਿਰਫ ਹੱਥ ਦੀ ਫੋਟੋ ਸੀ ਖੁੱਲੀ ਕਿਤਾਬ ਤੇ ਰੱਖਿਆ ਹੋਇਆ ਹੱਥ ਹੱਥ ਦਾ ਰੰਗ ਬਹੁਤ ਗੋਰਾ ਸੀ ਪਤਲੀਆਂ ਲੰਮੀਆਂ ਉਂਗਲਾਂ ਇਹ ਹੱਥ ਬਿਲਕੁਲ ਉਹੀ ਹੱਥ ਸੀ ਜਿਸ ਨੂੰ ਜੋਸ਼ੀ 23 ਨੰਬਰ ਹੱਥ ਆਖਦੇ ਹਨ ਇਸ ਕਿਸਮ ਦੇ ਹੱਥ ਬੜੇ ਸੋਹਣੇ ਹੁੰਦੇ ਹਨ ਇੱਕ ਦਿਨ ਉਸਨੇ ਆਪਣੀ ਇੱਕ ਪਿਕ ਵੀ ਪੋਸਟ ਕੀਤੀ ਸੀ ਪਰ ਇੱਕ ਵੀ ਲਾਈਕ ਆਉਣ ਤੋਂ ਪਹਿਲਾਂ ਹੀ ਉਸਨੇ ਡਿਲੀਟ ਕਰ ਦਿੱਤੀ ਸੀ ਪਰ ਮੈਂ ਵੇਖ ਲਈ ਸੀ ਗੋਰਾ ਰੰਗ ਤਿੱਖੇ ਨੈਣ ਨਕਸ਼ ਚੌੜਾ ਮੱਥਾ ਤਿੱਖੀ ਠੋਡੀ ਲੰਮੀ ਗਰਦਨ ਸਭ ਕੁਝ ਮੁਕੰਮਲ ਮੈਂ ਅਕਸਰ ਉਸ ਦੀ ਸ਼ਕਲ ਭੁੱਲ ਜਾਂਦਾ ਹਾਂ ਫਿਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਨੂੰ ਉਸ ਨੂੰ ਮਿਲਣ ਦੀ ਇੱਛਾ ਕਦੇ-ਕਦੇ ਬਹੁਤ ਤੰਗ ਕਰਦੀ ਹੈ ਇੱਕ ਦਿਨ ਸਾਡੇ ਇੱਕ ਮਿਊਚੁਅਲ ਫਰੈਂਡ ਨੇ ਮੈਨੂੰ ਦੱਸਿਆ ਕਿ ਉਸ ਕੁੜੀ ਨਾਲ ਕਾਫੀ ਸਮਾਂ ਪਹਿਲਾਂ ਰੇਪ ਹੋਇਆ ਸੀ ਕਿਉਂਕਿ ਮੈਂ ਹਰ ਕੁੜੀ ਨੂੰ ਸਤਕਾਰ ਨਾਲ ਹੀ ਸੰਬੋਧਿਤ ਕਰਦਾ ਹਾਂ ਜਾਂ ਭੈਣ ਆਖਦਾ ਹਾਂ ਸਾਡੇ ਮਿਊਚੁਅਲ ਫਰੈਂਡ ਨੇ ਹੀ ਮੈਨੂੰ ਕਿਹਾ ਸੀ ਕਿ ਇਸ ਨੂੰ ਭੈਣ ਨਾ ਕਹਿਣਾ ਇਸ ਗੱਲਬਾਤ ਵਿੱਚ ਹੀ ਮੈਨੂੰ ਉਸ ਨਾਲ ਹੋਏ ਰੇਪ ਬਾਰੇ ਪਤਾ ਲੱਗਿਆ ਉਸ ਦੇ ਕਹਿਣ ਦਾ ਮਤਲਬ ਸੀ ਕਿ ਇਸ ਕੁੜੀ ਨੂੰ ਇਸ ਕਰਕੇ ਭੈਣ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਨਾਲ ਰੇਪ ਹੋਇਆ ਸੀ ਬਹੁਤ ਲੋਕ ਅਜੀਬ ਗੱਲਾਂ ਕਰਦੇ ਹਨ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਸਨੇ ਕਿਹਾ ਹੋਵੇ ਕਿ ਕਿਸੇ ਕੁੜੀ ਨੂੰ ਭੈਣ ਕਹਿਣ ਲਈ ਵੀ ਕੋਈ ਟਰਮਸ ਐਂਡ ਕੰਡੀਸ਼ਨਸ ਹਨ ਜਿਵੇਂ ਕਹਿ ਸਕਦੇ ਹਾਂ ਜੋ ਕੁੜੀ ਲਖਸ ਸਾਬਣ ਨਾਲ ਨਹਾਉਂਦੀ ਹੋਵੇ ਤੇ ਨਿਗਾ ਨੀਵੀਂ ਰੱਖਦੀ ਹੋਵੇ ਸਿਰਫ ਉਸੇ ਨੂੰ ਭੈਣ ਕਿਹਾ ਜਾ ਸਕਦਾ ਹੈ ਜਾਂ ਅਜਿਹੀਆਂ ਹੀ ਕੁਝ ਸ਼ਰਤਾਂ ਮੈਂ ਫਿਰ ਤੋਂ ਮਾਇਰਾ ਨੂੰ ਮਿਲਣ ਬਾਰੇ ਸੋਚਣ ਲੱਗਿਆ ਮੇਰੀ ਸਵੇਰ ਹਰ ਰੋਜ਼ ਫੇਸਬੁੱਕ ਤੇ ਮਾਇਰਾ ਦੀ ਪੋਸਟ ਪੜਨ ਨਾਲ ਹੀ ਸ਼ੁਰੂ ਹੁੰਦੀ ਹੈ ਉਹ ਅਜੀਬ ਤਰ੍ਹਾਂ ਦੀਆਂ ਗੱਲਾਂ ਫੇਸਬੁੱਕ ਤੇ ਆਪਣੀ ਟਾਈਮਲਾਈਨ ਤੇ ਪੋਸਟ ਕਰਦੀ ਹੈ ਬੇਬਾਕ ਸ਼ਬਦ ਜਿਨ੍ਹਾਂ ਵਿੱਚੋਂ ਕਈ ਵਾਰ ਨਿਡਰਤਾ ਚਲਕਦੀ ਹੈ ਕਈ ਵਾਰ ਡਰ ਜਾਂ ਬੇਸ਼ਰਮੀ ਜਿਸ ਦਿਨ ਉਹ ਕੋਈ ਪੋਸਟ ਨਹੀਂ ਕਰਦੀ ਮੇਰੇ ਮਨ ਵਿੱਚ ਇੱਕ ਲਾਈਨ ਆਂਦੀ ਹੈ ਅੱਜ ਫੇਸਬੁੱਕ ਤੇ ਚੰਦ ਨਹੀਂ ਚੜਿਆ ਉਹ ਆਪਣੇ ਸ਼ਬਦ ਪੋਸਟ ਕਰਨ ਲੱਗੀ ਲਿਖਦੀ ਹੈ thought of the day lines of the day truth of the day blood of the time naked truth ਅਤੇ ਹੋਰ ਵੀ ਅਜਿਹਾ ਹੀ ਕੁਝ ਜੋ ਕਈ ਵਾਰ ਅਜੀਬ ਲੱਗਦਾ ਹੈ ਕੱਲ ਉਸਨੇ ਇੱਕ ਪੋਇਮ ਪੋਸਟ ਕੀਤੀ ਕਮ ਔਨ ਆ ਜਾਓ ਆਓ ਮੇਰੇ ਕੋਲ ਮੈਂ ਕੱਪੜੇ ਉਤਾਰ ਦਿੱਤੇ ਹਨ ਪੂਰੇ ਦੇ ਪੂਰੇ ਬਿਲਕੁਲ ਸਾਰੇ ਮੇਰੇ ਨੰਗੇ ਸਰੀਰ ਤੇ ਕਵਿਤਾ ਲਿਖੋ ਆਪਣਾ ਕਾਨੂੰਨ ਲਿਖੋ ਤੁਹਾਨੂੰ ਨਹੀਂ ਪਤਾ ਜਿਹੜੇ ਸ਼ਬਦ ਪਹਿਲਾਂ ਕਿਸੇ ਬੇਦੋਸ਼ੇ ਦੇ ਲਹੂ ਨਾਲ ਕਿਤੇ ਵੀ ਲਿਖੇ ਜਾਂਦੇ ਹਨ ਉਹੀ ਕਾਲੇ ਅੱਖਰਾਂ ਵਿੱਚ ਕਾਨੂੰਨ ਬਣਦੇ ਹਨ ਤੁਸੀਂ ਕਲਮਾ ਲੈ ਕੇ ਆਉਣਾ ਸਿਆਹੀ ਦੀ ਜ਼ਰੂਰਤ ਨਹੀਂ ਬਸ ਕਲਮਾਂ ਤਿੱਖੀਆਂ ਹੋਣ ਬਹੁਤ ਤਿੱਖੀਆਂ ਤੇ ਤੁਸੀਂ ਲਿਖਦੇ ਜਾਣਾ ਜਦੋਂ ਮੇਰੇ ਪਿੰਡੇ ਵਿੱਚ ਕਲਮ ਖੁੱਬੇਗੀ ਮੇਰਾ ਸਿਮਦਾ ਹੋਇਆ ਲਹੂ ਤੁਹਾਡੇ ਸ਼ਬਦਾਂ ਨੂੰ ਆਕਾਰ ਦੇਵੇਗਾ ਆਓ ਆ ਜਾਓ ਮੈਂ ਨੰਗੀ ਹਾਂ ਮਾਇਰਾ ਉਸ ਦੀਆਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਮੈਨੂੰ ਹਮੇਸ਼ਾ ਬਹੁਤ ਸਵਾਲਾਂ ਨਾਲ ਭਰ ਦਿੰਦੀਆਂ ਹਨ ਵੈਸੇ ਮੇਰਾ ਉਸ ਨਾਲ ਕੋਈ ਸਬੰਧ ਨਹੀਂ ਪਰ ਕਿਸੇ ਬਾਰੇ ਸੋਚਣ ਲਈ ਇੰਨਾ ਹੀ ਕਾਫੀ ਹੁੰਦਾ ਹੈ ਕਿ ਉਹ ਕੁੜੀ ਹੋਵੇ ਤੁਹਾਡੀ ਦੋਸਤ ਹੋਵੇ ਤੇ ਫਿਰ ਸੋਹਣੀ ਵੀ ਹੋਵੇ ਮੈਂ ਹਮੇਸ਼ਾ ਤਾਕ ਵਿੱਚ ਰਹਿੰਦਾ ਹਾਂ ਕਿ ਉਸ ਨਾਲ ਕਿਸੇ ਬਹਾਨੇ ਗੱਲ ਕਰਾਂ ਪਰ ਕਿੱਥੋਂ ਸ਼ੁਰੂ ਹੋਵੇ ਇਹ ਪਤਾ ਨਹੀਂ ਲੱਗਦਾ ਇੱਕ ਦਿਨ ਮੈਸੇਜ ਆਇਆ ਉਸ ਨਾਲ ਗੱਲਬਾਤ ਕਰਨ ਲਈ ਮੇਰੇ ਲਈ ਇਹ ਵਧੀਆ ਮੌਕਾ ਸੀ ਉਸਨੇ ਲਿਖਿਆ ਤੁਸੀਂ ਸਾਹਿਤਕਾਰ ਵੀ ਹੋ ਮੈਂ ਕਿਹਾ ਨਹੀਂ ਉਸਨੇ ਜਵਾਬ ਦਿੱਤਾ ਚੰਗੀ ਗੱਲ ਹੈ ਮੈਂ ਇਹੋ ਚਾਹੁੰਦੀ ਸੀ ਕਿ ਮੈਂ ਕਿਸੇ ਮਨੁੱਖ ਨਾਲ ਗੱਲਾਂ ਕਰਾਂ ਮੈਂ ਉਸ ਨੂੰ ਕਿਹਾ ਤੁਸੀਂ ਤਾਂ ਆਪ ਸਾਹਿਤਕਾਰ ਹੋ ਤੁਸੀਂ ਕਵਿਤਾ ਲਿਖਦੇ ਹੋ ਉਸਨੇ ਕਿਹਾ ਮੈਨੂੰ ਦੁਬਾਰਾ ਕਦੀ ਸਾਹਿਤਕਾਰ ਜਾਂ ਲੇਖਕ ਕਵੀ ਸ਼ਬਦ ਨਾਲ ਸੰਬੋਧਿਤ ਨਾ ਕਰਨਾ ਮੈਨੂੰ ਬੁਰਾ ਲੱਗਦਾ ਹੈ ਮੈਂ ਕਿਹਾ ਤੁਸੀਂ ਫਿਰ ਕਵਿਤਾ ਕਿਉਂ ਲਿਖਦੇ ਹੋ ਉਸਨੇ ਕਿਹਾ ਮੈਂ ਸਿਰਫ ਲਿਖਦੀ ਹਾਂ ਜੇ ਤੁਸੀਂ ਇਸ ਨੂੰ ਕਵਿਤਾ ਮੰਨਦੇ ਹੋ ਤਾਂ ਮੈਂ ਕੀ ਕਰ ਸਕਦੀ ਹਾਂ ਮੈਂ ਆਪਣੀ ਗੱਲ ਸਹੀ ਸਾਬਤ ਕਰਨਾ ਚਾਹੁੰਦਾ ਸੀ ਮੈਂ ਕਿਹਾ ਕਿ ਸਾਹਿਤਕਾਰ ਤਾਂ ਮਹਾਨ ਲੋਕ ਹੁੰਦੇ ਹਨ ਉਹ ਕਹਿੰਦੀ ਹੁੰਦੇ ਹੋਣਗੇ ਪਰ ਤੁਹਾਨੂੰ ਇਹ ਨਹੀਂ ਪਤਾ ਸ਼ਾਇਦ ਕਿ ਬਹੁਤੇ ਮਹਾਨ ਲੋਕ ਆਪਣੀ ਮਹਾਨਤਾ ਵਿੱਚ ਹੀ ਡੁੱਬ ਕੇ ਮਰ ਜਾਂਦੇ ਹਨ ਮਾਇਰਾ ਆਮ ਤੌਰ ਤੇ ਭੇਜੇ ਗਏ ਮੈਸੇਜਸ ਦਾ ਜਵਾਬ ਨਹੀਂ ਦਿੰਦੀ ਉਹ ਬਸ ਮੈਸੇਜ ਪੜ੍ਹ ਲੈਂਦੀ ਹੈ ਇਹ ਜ਼ਰੂਰ ਮੈਸੇਜ ਭੇਜਣ ਵਾਲਿਆਂ ਨੂੰ ਬੁਰਾ ਲੱਗਦਾ ਹੋਵੇਗਾ ਉਹ ਇਹਨਾਂ ਸਭ ਗੱਲਾਂ ਦੇ ਜਵਾਬ ਅਗਲੇ ਦਿਨ ਆਪਣੀ ਫੇਸਬੁੱਕ ਟਾਈਮਲਾਈਨ ਤੇ ਕਿਸੇ ਕਵਿਤਾ ਜਾਂ ਕਹਾਣੀ ਦੇ ਰੂਪ ਵਿੱਚ ਪੋਸਟ ਕਰਦੀ ਹੈ ਪਰ ਕੱਲ ਉਸਨੇ ਮੇਰੇ ਮੈਸੇਜ ਦਾ ਜਵਾਬ ਦੇ ਦਿੱਤਾ ਸੀ ਜਿਸ ਜਵਾਬ ਨੂੰ ਪੜ੍ਹ ਕੇ ਮੈਂ ਨਿਰੁੱਤਰ ਹੋ ਗਿਆ ਮੈਂ ਉਸ ਨੂੰ ਪੁੱਛ ਬੈਠਾ ਕਿ ਲੋਕ ਆਖਦੇ ਹਨ ਤੁਹਾਡੇ ਨਾਲ ਰੇਪ ਹੋਇਆ ਸੀ ਕੀ ਇਹ ਸੱਚ ਹੈ ਉਸਨੇ ਜਵਾਬ ਦਿੱਤਾ ਮੈਂ ਔਰਤ ਹਾਂ ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਰੇਪ ਲਈ ਇੰਨਾ ਹੀ ਕਾਫੀ ਹੈ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਰਖਤ ਜਾਂ ਕਾਰ ਨਾਲ ਵੀ ਇਹ ਹੋ ਸਕਦਾ ਹੈ ਮੈਂ ਕਿਹਾ ਸੌਰੀ ਮਾਇਰਾ ਦਾ ਹੈਰਾਨ ਕਰਨ ਵਾਲਾ ਜਵਾਬ ਸੀ ਚਲੋ ਤੁਹਾਨੂੰ ਮਾਫ ਕੀਤਾ ਕੁਝ ਸਮੇਂ ਲਈ ਮੈਂ ਸੁੰਨ ਜਿਹਾ ਬੈਠਾ ਰਿਹਾ ਫਿਰ ਮਾਇਰਾ ਦਾ ਮੈਸੇਜ ਆਇਆ ਤੁਸੀਂ ਇਕੱਲੇ ਸੌਂਦੇ ਹੋ ਜਾਂ ਕੋਈ ਔਰਤ ਤੁਹਾਡੇ ਕੋਲ ਸੌਂਦੀ ਹੈ ਮੈਂ ਕਿਹਾ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਉਸ ਦਾ ਜਵਾਬ ਸੀ ਬਸ ਇਹੀ ਗੱਲ ਹੈ ਕਿ ਮੈਨੂੰ ਇਹ ਨਹੀਂ ਪੁੱਛਣਾ ਚਾਹੀਦਾ ਅਤੇ ਤੁਹਾਨੂੰ ਮੈਨੂੰ ਅਜਿਹਾ ਕੋਈ ਸਵਾਲ ਅੱਗੇ ਤੋਂ ਨਹੀਂ ਕਰਨਾ ਚਾਹੀਦਾ ਅੱਜ ਫਿਰ ਸਵੇਰ ਦੀ ਚਾਹ ਨਾਲ ਮੈਂ ਮਾਇਰਾ ਦੀ ਕਵਿਤਾ ਪੜ੍ਹ ਰਿਹਾ ਹਾਂ ਸਵੇਰੇ 5 ਵਜੇ ਇਹ ਸ਼ਾਇਦ ਉਸਨੇ ਦੇਰ ਰਾਤ ਪੋਸਟ ਕੀਤੀ ਹੋਵੇਗੀ ਵਿਸ਼ਵਾ ਇੱਕ ਬਹੁਤ ਸੋਹਣੀ ਫੁੱਲਾਂ ਵਾਂਗ ਮਹਿਕਦੀ ਔਰਤ ਰੋਜ਼ ਰਾਤ ਨੂੰ লাশ ਬਣ ਜਾਂਦੀ ਹੈ ਉਸ ਦੇ ਜਿਸਮ ਵਿੱਚ ਕੋਈ ਉਤੇਜਨਾ ਨਹੀਂ ਹੁੰਦੀ ਉਸ ਦੇ ਸਾਰੇ ਜਿਸਮ ਦੀ ਖੁਸ਼ਬੂ ਸ਼ਰਾਬ ਦੀ ਹਵਾੜ ਵਿੱਚ ਗੁੰਮ ਹੋ ਜਾਂਦੀ ਹੈ ਫਿਰ ਬਹੁਤ ਸਮੇਂ ਬਾਅਦ ਸੁਹੱਪਣ ਨਹੀਂ ਰਹੇਗਾ ਇੱਕ ਅਧ ਨੰਗੀ ਬੁੱਢੀ ਆਪਣੀਆਂ ਜਟੂਰੀਆਂ ਖੁਰਕਦੀ ਹੋਈ ਸੜਕਾਂ ਤੇ ਭੀਖ ਮੰਗਿਆ ਕਰੇਗੀ ਉਸ ਦੇ ਲਈ ਆਦਮੀ ਦੇ ਅਰਥ ਉਹ ਨਹੀਂ ਹਨ ਜੋ ਆਮ ਤੌਰ ਤੇ ਘਰਾਂ ਵਿੱਚ ਹੋਇਆ ਕਰਦੇ ਹਨ ਮਾਇਰਾ ਬਿਲਕੁਲ ਸਵੇਰੇ ਸਵੇਰੇ ਇਹ ਕਵਿਤਾ ਪੜ੍ਹਦਿਆਂ ਮੇਰੇ ਮਨ 'ਚ ਅਜੀਬ ਖਿਆਲ ਆ ਰਹੇ ਸਨ ਮੇਰੇ ਤੋਂ ਕਵਿਤਾ ਲਈ ਇਹ ਕਮੈਂਟ ਲਿਖਿਆ ਗਿਆ ਹੁਣ ਜਦੋਂ ਕਿ ਸਵੇਰੇ ਸਾਡੇ ਲੋਕਾਂ ਲਈ ਪਰਮਾਤਮਾ ਦਾ ਨਾਮ ਲੈਣ ਦਾ ਸਮਾਂ ਹੈ ਮੇਰੀ ਮਾਂ ਇਸ ਸਮੇਂ ਪਾਠ ਕਰ ਰਹੀ ਹੈ ਅਤੇ ਮੈਂ ਵੇਸ਼ਵਾ ਬਾਰੇ ਇੱਕ ਪੋਇਮ ਪੜ ਰਿਹਾ ਹਾਂ ਸ਼ਾਇਦ ਮੈਨੂੰ ਵੀ ਇਸ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਡੁੱਬ ਜਾਣਾ ਚਾਹੀਦਾ ਹੈ ਇਹ ਲਿਖਣ ਬਾਅਦ ਮੈਂ ਆਪਣੇ ਰੋਜ਼ਾਨਾ ਦੇ ਕੰਮ ਵਿੱਚ ਵਿਅਸਤ ਹੋ ਗਿਆ ਮੈਂ ਆਪਣੀਆਂ ਬਣਾਈਆਂ ਪੇਂਟਿੰਗਸ ਵਿੱਚੋਂ ਕੁਝ ਕੁ ਨੂੰ ਸਿਲੈਕਟ ਕਰ ਰਿਹਾ ਸੀ ਜਿਨ੍ਹਾਂ ਨੂੰ ਸ਼ਹਿਰ ਵਿੱਚ ਅਗਲੇ ਹਫ਼ਤੇ ਲੱਗਣ ਵਾਲੀ ਐਗਜ਼ੀਬਿਸ਼ਨ ਵਿੱਚ ਰੱਖਿਆ ਜਾਣਾ ਸੀ ਆਪਣੇ ਕੰਮ ਤੋਂ ਵਿਹਲਾ ਹੋ ਕੇ ਦੁਪਹਿਰ ਦੇ ਖਾਣੇ ਬਾਅਦ ਮੈਂ ਬੜੇ ਆਰਾਮ ਦੀ ਸਥਿਤੀ ਵਿੱਚ ਸੀ ਕਿ ਮਾਇਰਾ ਦਾ ਜਵਾਬ ਮੇਰੇ ਕਮੈਂਟ ਦੇ ਪ੍ਰਤੀਕਰਮ ਵਜੋਂ ਆ ਗਿਆ ਮੈਂ ਸੋਚਿਆ ਹੁਣ ਵਿਹਲੀ ਹੋ ਗਈ ਹੋਵੇਗੀ ਹੁਣ ਉਸਨੇ ਸੋਚਿਆ ਹੋਵੇਗਾ ਕਿ ਇਸ ਚਿੱਤਰਕਾਰ ਨੂੰ ਲੈਕਚਰ ਦਿੱਤਾ ਜਾਵੇ ਉਸਨੇ ਕਾਫੀ ਲੰਬਾ ਕਮੈਂਟ ਲਿਖਿਆ ਇਸ ਤੋਂ ਅੱਗੇ ਅਗਲੇ ਭਾਗ ਵਿੱਚ